ਸ਼ਲੋਕ ਸਾਧੂ ਕੀ ਮਨ ਓਟ ਗਹੋ ਉਕਤੀ ਸਿਆਣਪ ਤਿਆਗ ਗੁਰ ਦਿਖਿਆ ਜੇ ਮਨ ਬਸੈ ਨਾਨਕ ਮਸਤਿਕ ਭਾਗ ਹੈ ਮੇਰੇ ਮਨ ਸਾਧੂ ਦੇ ਓਟ ਫੜ ਲੈ ਗਹੋ ਫੜ ਲੋ ਸਾਧੂ ਦਾ ਕਹਿੰਦਾ ਦਾ ਅਸਰ ਲੈ ਲੈ ਜੇ ਇਸ ਚੱਕਰ ਵੀ ਚੋਂ ਬਾਹਰ ਨਿਕਲ ਚੱਕਰ ਵੀ ਚੋਂ ਮਾਇਆ ਦੇ ਚੱਕਰ ਵੀ ਚੋਂ ਭਗਸਾਂ ਦੇ ਬਾਹਰ ਨਿਕਲ ਸਕਦਾ ਜਿੱਥੇ ਪਾਣੀ ਗਰਕ ਹੁੰਦਾ ਹੋਵੇ ਘੁੰਮਣ ਕੇ ਨਹੀਂ ਹੁੰਦੀ ਹੈ ਕਈ ਜਗ੍ਹਾ ਪਾਣੀ ਥੱਲੇ ਨਹੀਂ ਜਾਂਦਾ ਹੁੰਦਾ ਸਮੁੰਦਰ 'ਚ ਵੀ ਹੁੰਦਾ ਉਹਨੂੰ ਭੌਂਰ ਕਹਿੰਦੇ ਨੇ ਜੋ ਜਵਾਜ ਬਾਜਵੇ ਬਾਹਰ ਨਹੀਂ ਜਾਂਦਾ ਚਾਲਾਂ ਵੀ ਪਾਣੀ ਐ ਘੁੰਮਦਾ ਹੁੰਦਾ ਨਹਿਰਾਂ ਦੀਆਂ ਜਿੱਥੇ ਡਿੱਗਦੀਆਂ ਨੇ ਉੱਥੇ ਵੀ ਜਿਹੜੇ ਬੱਬੇ ਬਸ ਐ ਜਾਊਗਾ ਫੇਰ ਆ ਜਾਊਗਾ ਐ ਜਾਊਗਾ ਉੱਥੇ ਘੁੰਮਦਾ ਜਾ ਸੰਸਾਰ ਹੈ ਇਹਦਾ ਨਿਕਲਣ ਦਾ ਰਸਤਾ ਸਾਡੀ ਬੁੱਧੀ ਨੂੰ ਨਹੀਂ ਸਾਡੀ ਬੁੱਧੀ ਨੂੰ ਕਿਉਂ ਨਹੀਂ ਹੈ ਇਹ ਬੁੱਧੀ ਇੱਥੇ ਆ ਕੇ ਪਈ ਪੈਦਾ ਹੋ ਜਾਂਦਾ ਜਿਹੜੀ ਆ ਬੁੱਧੀ ਹੈ ਸਾਡੇ ਕੋਲ ਇਹ ਸੰਸਾਰੀ ਬੁੱਧੀ ਹੈ ਸੰਸਾਰ ਨੂੰ ਦੇਖ ਕੇ ਸੰਸਾਰ ਦਾ ਮਾਇਆ ਦਾ ਅਸਰ ਹੈ ਇਹਦੇ ਤੇ ਪ੍ਰਭਾਵ ਬੱਚੇ ਨੂੰ ਹੁੰਦੀ ਨਹੀਂ ਬੁੱਧੀ ਸਿਆਣਾ ਜਿਹੜਾ ਹੁੰਦਾ ਬੁੱਧੀ ਹੁੰਦੀ ਇੱਥੇ ਕਿਵੇਂ ਹੈ ਇਸ ਕਰਕੇ ਨੂੰ ਪੇਕੜਾ ਕਹਿੰਦੇ ਨੇ ਇਹਨੂੰ ਪੇਕੜਾ ਇਹ ਸੰਸਾਰ ਨੂੰ ਪਿਓ ਕਾ ਤਾਂ ਕਹਿੰਦੇ ਨੇ ਕਿਹਾ ਬਾਣੀ ਕਿ ਇੱਥੇ ਹੀ ਜਮੀ ਹੈ ਬੁੱਧੀ ਇਹ ਮਾਤਾ ਇੱਥੇ ਹੀ ਜਮੀ ਹੈ ਜਨਮ ਮੰਗਾ ਹੋਇਆ ਕਰ ਲਿਆ ਨੇ ਫਿਰ ਮੰਨਦਾ ਜਨਮ ਕੁਪੰਤੀ ਕਰ ਲਿਆ ਛੇ ਤਰੀਕੇ ਨਾਲ ਜਨਮ ਕਰ ਲਿਆ ਸਿੱਧੇ ਤਰੀਕੇ ਜਿੱਦ ਨੂੰ ਕਰਨਾ ਸੀ ਮੰਦਾ ਜਨਮ ਉਧਰੋਂ ਹੋਇਆ ਨਹੀਂ ਮਾਇਆ ਦੇ ਵਿੱਚ ਨੂੰ ਜਨਮ ਕਰ ਲਿਆ ਕਰਨਾ ਸੀ ਨਿਰਾਕਾਰ ਦੁਨੀਆ ਦੇ ਵਿੱਚ ਮੰਦਾ ਜਨਮ ਸਰੀਰ ਨਾਲ ਜੋੜ ਕੇ ਮਨ ਦਾ ਜਨਮ ਕਰ ਲਿਆ ਮਾਇਆ ਨਾਲ ਜੋੜ ਕੇ ਹੁਣ ਮਾਇਆ ਨੂੰ ਸਰੀਰ ਨੂੰ ਮੇਰਾ ਸਰੀਰ ਕਹਿੰਦਾ ਹੈ ਆਪਣੇ ਦਾ ਪਤਾ ਨਹੀਂ ਅਸਲੀ ਸਰੀਰ ਦਾ ਪਤਾ ਨਹੀਂ ਅਸਲੀ ਸਰੀਰ ਦਾ ਸਾਧੂ ਨਾਲ ਜੁੜ ਕੇ ਹੈ ਜਿਹੜਾ ਅੱਧਾ ਮਨ ਹੈ ਜਿਹੜਾ ਅੱਧਾ ਸ਼ੁੱਧ ਮਨ ਹੈ ਉਹਦੇ ਨਾਲ ਜੁੜਨਾ ਸੀ ਜੁੜ ਗਿਆ ਮਾਇਆ ਨਾਲ ਇਸ ਕਰਕੇ ਕਹਿੰਦੇ ਸਾਧੂ ਦੀ ਓਟ ਬਹੁ ਜਿਹੜਾ ਅੰਦਰ ਅੰਤਰਾਤਮਾ ਦੇ ਨਾਲ ਜੁੜ ਜਾ ਉਹ ਸਾਧੂ ਕੀ ਓਟ ਬਹੁ ਦਾ ਕਰ ਰਹੇ ਨੇ ਸਾਧ ਬਣ ਕੇ ਸਾਧੂ ਇਹ ਸਾਡੀ ਓਟ ਰਹਿਣ ਨੂੰ ਕਿਹਾ ਹੋਇਆ ਉਹ ਤੁਹਾਨੂੰ ਤਾਂ ਕਿਹਾ ਹੋਇਆ ਸਾਧੂ ਨੂੰ ਸੰਤਾਂ ਨੂੰ ਉਹ ਆਮ ਆਦਮੀ ਨੂੰ ਆਮ ਆਦਮੀ ਕਿਤੇ ਭਗਤ ਹੁੰਦਾ ਜਿਹੜਾ ਭਗਤੀ ਕਰਦਾ ਕਰਦਾ ਫਸ ਗਿਆ ਉਹਨੂੰ ਕਿਹਾ ਹੋਇਆ ਨਿਕਲਣਾ ਕਿਵੇਂ ਹੈ ਫਸੇ ਦਾ ਤੁਸੀਂ ਹੋ ਉੱਤੀ ਸਿਆਣਪ ਤਿਆਰ ਹੈ ਆ ਤੁਹਾਡੇ ਕੀ ਹੈ ਪੁੱਠੇ ਦਾ ਉੱਤੀ ਉਹਦਾ ਗਲਤੀ ਉੱਕ ਜਾਣਾ ਕਹਿੰਦਾ ਮੈਂ ਤਾਂ ਉੱਕ ਗਿਆ ਉੱਕ ਗਿਆ ਭਲੇਖਾ ਲੱਗ ਗਿਆ ਉੱਤੀ ਹੈ ਜਿਹੜੀ ਭਲੇਖੇ 'ਚ ਪਿਆ ਭਲੇਖਾ ਪਾ ਲਿਆ ਤਾਂ ਜਿਹੜੇ ਭਲੇਖੇ ਫਸ ਗਿਆ ਵੀ ਵਾਲਾ ਨਾ ਛੁੱਟ ਜੂੰਗਾ ਮੈਂ ਸਮਾਧੀ ਨਾਲ ਛੁੱਟ ਜੂੰਗਾ ਇਹ ਸਿਆਣ ਗੁਰੂ ਛੱਡ ਦੇ ਇਹੀ ਉਕਤ ਸਿਆਣਪ ਹੈ ਬਈ ਬੈਰੂ ਬੈਰੂ ਕਰਨਾ ਆ ਰਾਮ ਰਾਮ ਕਰਨਾ ਮੈਂ ਛੁੱਟ ਜਾਊਗਾ ਬਿਲਕੁਲ ਨਹੀਂ ਛੁੱਟਣਾ ਸਾਧੂ ਹੈ ਪਹਿਲਾਂ ਤਾਂ ਇਹ ਸਮਝ ਗੁਰਬਾਣੀ ਸਾਧੂ ਕਹਿੰਦੀ ਕਿਨੂੰ ਹੈ ਸੰਤ ਗੁਰਬਾਣੀ ਕਹਿੰਦੀ ਕਿਨੂੰ ਹੈ ਸੰਤ ਸਰਣ ਜੇ ਜਨ ਪਰੇ ਸੇ ਜਨ ਉਦਰਨ ਹਾਰ ਸੰਤਾਂ ਸਾਧ ਇੱਕ ਨੂੰ ਰਹਿਣੀ ਬਣ ਇੱਥੇ ਅੱਡੋ ਅੱਡ ਨੇ ਸਾਧ ਸੰਤ ਧੂਣਾ ਲਾਉਣ ਵਾਲੇ ਕਹਿੰਦੇ ਅਸੀਂ ਸਾਧ ਆ ਮਾੜਾ ਫੇਰਨ ਵਾਲੇ ਕਹਿੰਦੇ ਅਸੀਂ ਸੰਤ ਅੱਡੋ ਅੱਡ ਉਹ ਨਗਰ ਰਹਿੰਦੇ ਨੇ ਕੱਪੜੇ ਘੱਟ ਪਾਉਂਦੇ ਨੇ ਪਹੁੰਚ ਹੀ ਨਹੀਂ ਗਈ ਤਾਂ ਸਾਧ ਜੜਾ ਰੱਖਦੇ ਨੇ ਸਿਰ ਨੰਗਾ ਰੱਖਦੇ ਨੇ ਇਹ ਸਾਰੇ ਕੱਪੜੇ ਜਿਹੜੇ ਪਾਉਂਦੇ ਨੇ ਸੰਤ ਸੰਤ ਮਾਲਾ ਫੇਰਦੇ ਨੇ ਸਾਧ ਮਾਲਾ ਫੇਰਦੇ ਨਹੀਂ ਇੱਕੋ ਕਿਵੇਂ ਹੋ ਜਾਣਗੇ ਸਿੱਧੀ ਦੇ ਚੇਲੇ ਸਾਧਨੇ ਸਾਧਨਾ ਕਰਦੇ ਨੇ ਸਾਧਨਾ ਕਰਦੇ ਨੇ ਸਰੀਰ ਦੀ ਕਰਨ ਦੀ ਸਾਧਨਾ ਮੰਨਦੀ ਉਹਨਾਂ ਚ ਇਹ ਗਲਤੀ ਹੈ ਸੰਤਾਂ ਨੇ ਸ਼ਾਂਤ ਮਨ ਨੂੰ ਕਰਨਾ ਤੇ ਉਹ ਕਰਿਆ ਨਹੀਂ ਪੇਖ ਬਣਾ ਲਿਆ ਜੇ ਹੁਣ ਮਨ ਨੂੰ ਸ਼ਾਂਤ ਕਰਦੇ ਨੇ ਤਾਂ ਬਹੁਤੇ ਚੇਲੇ ਬਣਾ ਕੇ ਬਹੁਤਾ ਇਕੱਠ ਕਰਕੇ ਬਹੁਤੇ ਲੋਕਾਂ ਨੂੰ ਮੱਥੇ ਟਿਕਾ ਕੇ ਫਿਰ ਸ਼ਾਂਤ ਹੋ ਗਏ ਹਾਂ ਹੁਣ ਅਸੀਂ ਸੰਤ ਬਣ ਗਏ ਲੋਕਾਂ ਦਾ ਸਰਟੀਫਿਕੇਟ ਲੈਂਦੇ ਨੇ ਅਸੀਂ ਸੰਤ ਬਣ ਗਏ ਅੰਦਰ ਸ਼ਾਂਤੀ ਕਹੇ ਹੈ ਨਹੀਂ ਉਹ ਸ਼ਾਂਤੀ ਨਹੀਂ ਜਿਹੜੀ ਚਾਹੀਦੀ ਸੀ ਜਿਹੜੀ ਸ਼ਾਂਤੀ ਚਾਹੀਦੀ ਸੀ ਉਹ ਨਹੀਂ ਇਹ ਮਾਇਆ ਕਨੀ ਉਹ ਸ਼ਾਂਤੀ ਹੋ ਗਈ ਵੀ ਚਲੋ ਵੀ ਹੁਣ ਫਿਕਰ ਨਹੀਂ ਹੈ ਮਰਦੇ ਤੋਂ ਤੱਕ ਚਿੰਤਾ ਨਹੀਂ ਰੋਟੀ ਦੀ ਰੋਟੀ ਦੀ ਚਿੰਤਾ ਨਹੀਂ ਇਹੀ ਸ਼ਾਂਤੀ ਹੈ ਹੋਰ ਕੁਝ ਨਹੀਂ ਇਹ ਉਕਤ ਸਿਆਣਪ ਨੂੰ ਛੱਡਦੇ ਜੇ ਭਗਤ ਕਰਨਾ ਹੈ ਭਗ ਸਾਗਰ ਕਿਵੇਂ ਕਰਨਾ ਹੈ ਇਹ ਦੱਸ ਨਹੀਂ ਰਿਹਾ ਨਾ ਸੰਤ ਦੱਸ ਰਿਹਾ ਨਾ ਸਾਧ ਦੱਸ ਰਿਹਾ ਇਹ ਕਿਹਨਾਂ ਦੱਸਿਆ ਜਿਹੜਾ ਆਪ ਕਰ ਗਿਆ ਉਹ ਦੱਸੇ ਜਿਹਨੇ ਤਰ ਗਿਆ ਉਹਨੇ ਦੱਸਤਾ ਜਿਹੜੇ ਨਹੀਂ ਤਰਿਆ ਉਹਦਾ ਹੀ ਕੰਮ ਰਸ ਵਾਲਾ ਫੇਰੀ ਜਾਓ ਸਭ ਆਪੇ ਠੀਕ ਹੋ ਸਮਾਧੀ ਲਾਈ ਜਾਓ ਆਪੇ ਠੀਕ ਹੋ ਦੱਸੀ ਦਾ ਨਹੀਂ ਹੁੰਦਾ ਫਿਰ ਐਂ ਗੱਲ ਜਿਹਨੇ ਪਾ ਲਿਆ ਉਹ ਨਹੀਂ ਦੱਸਦਾ ਹੁੰਦਾ ਇਹ ਦੱਸਣ ਵਾਲੀ ਚੀਜ਼ ਨਹੀਂ ਬਹਾਨੇ ਘੜਦੇ ਨੇ ਫੇਰਾ ਫੇਰੀ ਕਰਦੇ ਨੇ ਆਪਣੇ ਕੱਟ ਨਾਲ ਆਪਣੇ ਮਨ ਦੀ ਕਮਜ਼ੋਰੀ ਨੂੰ ਛੁਪਾਉਂਦੇ ਨੇ ਇਹ ਮਨ ਨੂੰ ਤਿਆਰ ਨਹੀਂ ਸਾਨੂੰ ਨਹੀਂ ਕੁਝ ਮਿਲਿਆ ਫਿਰ ਮਾਲਾ ਕਾਹਦੇ ਫਿਰਦੇ ਹੋ ਜੇ ਤੁਹਾਨੂੰ ਕੁਝ ਮਿਲਿਆ ਨਹੀਂ ਜੇ ਮਿਲ ਗਿਆ ਫਿਰ ਮਾਲਾ ਕਾਹਦੀ ਫਿਰਦੇ ਹੋ ਹੁਣ ਤਾਂ ਛੱਡ ਦੋ ਪੜ੍ਹਾਈ ਪੂਰੀ ਹੋ ਗਈ ਜੇ ਮਿਲ ਗਿਆ ਸਮਾਧੀ ਹੁਣ ਵੀ ਲਾਈ ਜਾਂਦੇ ਹੋ ਤੇ ਸਮਾਧੀ ਕਾਹਦੇ ਲਾਉਂਦੇ ਹੋ ਪੜ੍ਹਾਈ ਵੀ ਕਰੀ ਜਾਂਦੇ ਨੇ ਕੋਸ਼ਿਸ਼ ਵੀ ਉਹੀ ਕਰੀ ਜਾਂਦੇ ਨੇ ਮਿਲਿਆ ਨਹੀਂ ਹੈਗਾ ਕਹਿ ਵੀ ਇਹ ਨਹੀਂ ਮਿਲ ਗਿਆ ਜੋ ਕੰਮ ਕਰ ਰਹੇ ਹੋ ਤਾਂ ਸਾਫ ਤੋਂ ਨਾਲ ਨੂੰ ਕੁਝ ਨਹੀਂ ਮਿਲਿਆ ਫਿਰ ਮਾਲਾ ਵੀ ਨਹੀਂ ਫੇਰਦੇ ਸ਼ੁਰੂ ਤੇ ਜੋ ਮਾਲਾ ਫੜੀਏ ਛੱਡਿਓ ਨਹੀਂ ਤੁਸੀਂ ਗੁਰਬਾਣੀ ਦੀ ਪੜ੍ਹਾਈ ਕਿਸੇ ਹੱਦ ਦੇ ਉੱਤੇ ਜਾ ਕੇ ਛੱਡ ਦੇਣੀ ਹੈ ਗੁਰੂ ਗੁਰਬਾਣੀ ਨਹੀਂ ਸੀ ਪੜਦੇ ਭਾਵੇਂ ਤੁਰਕੀ ਬਾਣੀ ਸੀ ਉਹ ਤਾਂ ਲਿਖਦੇ ਸੀ ਲਿਖਾਉਂਦੇ ਸੀ ਬਣ ਉਹ ਤਾਂ ਪੜਦੇ ਨਹੀਂ ਸੀ ਜਦੋਂ ਇਹ ਸਮਝ ਆ ਗਈ ਕਰਨਾ ਕੀ ਹੈ ਉਕਤ ਸਿਆਣ ਤਿਆਗਤੀ ਉਕਤ ਸਿਆਣ ਤਿਆਗਣ ਵਾਸਤੇ ਗੁਰਬਾਣੀ ਪੜ੍ਹਨੀ ਹੈ ਜਿਹੜੇ ਭਲੇਖੇ ਪਾਏ ਨੇ ਦੁਰਮਤਾਂ ਨੇ ਦੁਰਮਤ ਛੱਡਣ ਵਾਸਤੇ ਗੁਰਬਾਣੀ ਪੜ੍ਹਨੀ ਹੈ ਦੁਰਮਤ ਤੇ ਨਹੀਂ ਛੁੱਟਦੀ ਜਦ ਦੁਰਮਤ ਛੁੱਟ ਗਈ ਫਿਰ ਗੁਰਬਾਣੀ ਨੇ ਜੋ ਦੱਸਿਆ ਉਹ ਕੰਮ ਕਰਨਾ ਹੈ ਕਰਨ ਦਾ ਨੰਬਰ ਜਦੇ ਆਉ ਪਹਿਲਾਂ ਤਾਂ ਪੁੱਠੇ ਪਾਸੇ ਨੂੰ ਜਾਂਦਾ ਪੁੱਠੇ ਪਾਸੇ ਨੂੰ ਜਾਣ ਤੇ ਛੱਡ ਦਿੱਤਾ ਫੇਰ ਇਸ ਤੇ ਪਾਸੇ ਨੂੰ ਤੁਰੂ ਮੁਕਤ ਸਿਆਣ ਤਿਆਗ ਕੇ ਜੋ ਦੱਸਿਆ ਗੁਰਬਾਣੀ ਦਾ ਕੰਮ ਫੇਰ ਕਰਨਾ ਹੈ ਜਿਹਨੇ ਕਰਨਾ ਉਹਨੂੰ ਬਣਨ ਦੀ ਲੋੜ ਨਹੀਂ ਕਰਨ ਦਾ ਤੁਹਾਨੂੰ ਪਤਾ ਕਿ ਆਹ ਕਰਨਾ ਸੀ ਆ ਕਰ ਲੈਣਾ ਜਿਹੜਾ ਕਰਨਾ ਹੈ ਉਹਨੇ ਸਮਝਦਾ ਲਿਆ ਫਿਰ ਕਰੇ ਉਹ ਰਾਤ ਹੀ ਚੱਲੇ ਸੁਣਦਾ ਲਿਆ ਜੇ ਉਹਨੂੰ ਮੰਨੇ ਮੰਨ ਲਿਆ ਸੁਣਦਾ ਮੰਨ ਲਿਆ ਮੰਨ ਲਿਆ ਦੁਰਮਤ ਛੱਡਤੀ ਪੁੱਠੇ ਕੰਮ ਛੱਡਤੇ ਮਾੜਾ ਛੱਡਤੀ ਇਹ ਸਮਝਿਆ ਵੀ ਇਹਨਾਂ 'ਚ ਕੁਝ ਨਹੀਂ ਫਿਰ ਕੀ ਮਨ ਕੀਤਾ ਪਾਓ ਹੁਣ ਦੂਏ ਪਾਸੇ ਦਾ ਪਾਓ ਕਰੋ ਮਾਇਆ ਦਾ ਤਿਆਗ ਕੇ ਪਾਓ ਦੂਜਾ ਪਾਓ ਤਿਆਗ ਕੇ ਦੂਜੇ ਦੂਜੇ ਪਾਏ ਦੂਏ ਪਾਏ ਬੁਗੁਚੀ ਹੈ ਇਹ ਬੁਗੁਚਾ ਹੋਊਗਾ ਮਾਇਆ ਦੇ ਪਾਓ ਮਨ ਕੀਤਾ ਪਾਓ ਦੂਏ ਪਾਸੇ ਦਾ ਪ੍ਰੇਮ ਕਰੋ ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਭ ਪਾਇਓ ਪ੍ਰਭ ਨਾਲ ਪ੍ਰੇਮ ਕਰੋ ਅੰਤਰਾਤਮਾ ਨਾਲ ਪ੍ਰੇਮ ਕਰੋ ਉਹਦੇ ਨਾਲ ਜੁੜੋ ਉਧਰੇ ਰਹੋ ਅੰਦਰ ਨੂੰ ਜਾਗਦੇ ਅੰਤਰਮੁਖੀ ਹੋ ਜਾਓ ਅੰਦਰੋਂ ਖੋਜੋ ਦਿਲ ਖੋਜੋ ਬੰਦੇ ਖੋਜ ਦਿਲ ਹਲੋ ਸਾਧੂ ਕੀਮਤ ਓਟ ਗਹੋ ਉਕਤੀ ਸਿਆਣ ਪਤਿਆਗ ਉਕਤੀ ਸਿਆਣ ਪਤਿਆਗ ਗੁਰ ਦੀਖਿਆ ਜੇ ਮਨ ਵਸੈ ਨਾਨਕ ਮਸਤਿਕ ਭਾਗ ਗੁਰ ਦੀਖਿਆ ਗੁਰ ਦੀਖਿਆ ਸਾਰੀ ਗੁਰਬਾਣੀ ਗੁਰ ਦੀਖਿਆ ਕੀ ਹੈ ਗੁਰ ਦੀਖਿਆ ਕੀ ਹੈ ਗੁਰਬਾਣੀ ਸਾਰੀ ਇਹ ਤਾਂ ਮਨ ਵਿੱਚ ਬਸ ਗਈ ਫਿਰ ਇਹਨੂੰ ਪੜਨ ਦੀ ਕੀ ਲੋੜ ਰਹੀ ਜਿਹੜੀ ਚੀਜ਼ ਮਨ ਵਿੱਚ ਬਸ ਗਈ ਉਹਨੂੰ ਪੜਨ ਦੀ ਲੋੜ ਨਹੀਂ ਹੁੰਦੀ ਪੜਨ ਦੀ ਲੋੜ ਉਦੋਂ ਤੱਕ ਹੈ ਜਿੰਨਾ ਚਿਰ ਮਨ 'ਚ ਬਸੀ ਨਹੀਂ ਜਿਹੜੇ ਨਿਤਨੇਮੀ ਨੇ ਬਾਣੀ ਪੜ੍ਹਦੇ ਨੇ ਜੋ ਉਹਨਾਂ ਦੇ ਮਨ 'ਚ ਬਸਿਆ ਨਹੀਂ ਆ ਬਸਾ ਰਹੇ ਨੇ ਜੇ ਬਸਾ ਰਹੇ ਨੇ ਚੰਗੀ ਗੱਲ ਜੇ ਬਸਾ ਨਹੀਂ ਰਹੇ ਫਿਰ ਫਜ਼ੂਲ ਹੈ ਜੇ ਬਸਾ ਨਹੀਂ ਰਹੇ ਨਾ ਕੋਈ ਅਖਰ ਬਾਣੀ ਦਾ ਅੰਦਰ ਉਹਨਾਂ ਦੇ ਬਸ ਨਹੀਂ ਰਿਹਾ ਫਿਰ ਉਹਨਾਂ ਨੂੰ ਲਾਭੋ ਜੇ ਬਸ ਰਿਹਾ ਚੰਗੀ ਗੱਲ ਬਸਾਉਂਦੇ ਰਹਿਣ ਚਲੋ ਬਸਾਏ ਰਹਿਣਾ ਹੈ ਜਨਮ ਚ ਪਰ ਜੇ ਬਸ ਬਸ ਵੀ ਨਹੀਂ ਰਿਹਾ ਕੁਝ ਫਿਰ ਉਹਨਾਂ ਕੋਈ ਗੱਲ ਫਿਰ ਮਾਲ ਵਾਲੀ ਗੱਲ ਹੈ ਰਾਮ ਰਾਮ ਕਰਨ ਵਾਲੀ ਗੱਲ ਹੈ ਰਾਮ ਰਾਮ ਕਰਤਾ ਸਭ ਜਗ ਫਿਰ ਰਾਮ ਨਾ ਪਾਇਆ ਜਾਏ ਜੋ ਮਨ ਵਿੱਚ ਬਸ ਗਈ ਬਾਣੀ ਉਹੀ ਪ੍ਰਾਪਤੀ ਹੈ ਜੋ ਮਨ ਵਿੱਚ ਬਸ ਗਈ ਗੱਲ ਉਸੇ ਦੀ ਪ੍ਰਾਪਤੀ ਹੈ ਜੋ ਮਨ 'ਚ ਬਸੀ ਦੀ ਪ੍ਰਾਪਤੀ ਕੋਈ ਨਹੀਂ ਉਹ ਫਿਰ ਕੀ ਕਾ ਗਿਆ ਬਾਉ ਜੋ ਬਾਤ ਵਜਾਈ ਭੂਖ ਉਹ ਫਿਰ ਹੀ ਹਾਂਜੀ ਹੁਣ ਦੇਖਿਆ ਜੇ ਮਨ ਬਸਾ ਨਾਨਕ ਮਸਤਕ ਭਾਗ ਬਸ ਕਹਿੰਦੇ ਜਿਹਦੇ ਮਨ 'ਚ ਗੁਰ ਦੇਖਿਆ ਗੁਰਬਾਣੀ ਬਸ ਗਈ ਇਹੀ ਤਾਂ ਮਸਤਕ ਭਾਗ ਨੇ ਹੋਰ ਭਾਗ ਕੀ ਹੈ ਹੋਰ ਭਾਗ ਕੁਝ ਨਹੀਂ ਹੈ ਬਸੂਗੀ ਉਹਦੇ ਜਿਹਨੇ ਮਸਤਕ ਭਾਗ ਨੇ ਬਾਕੀ ਕੌਣ ਨੇ ਬਾਕੀ ਭਾਗੇ ਬਾਕੀ ਅਭਾਗੇ ਭਾਗਹੀਣ ਭਾਗਹੀਣ ਜਾਵਾਂ ਛੋਟਾ ਛੋਟਾ ਹੈ ਜਾਂ ਛੋਟਾ ਖਾਊਗਾ ਜੇ ਬਾਣੀ ਨਹੀਂ ਮਨ ਚ ਵਸੀ ਗੁਰਬਾਣੀ ਮਨ ਵਿੱਚ ਵਸੀ ਨਹੀਂ ਫਿਰ ਭਾਗਹੀਣ ਨੇ ਝੂਠੇ ਨੇ ਫਿਰ ਉਹ ਝੂਠੇ ਆਏ ਝੂਠੇ ਗਲਕੇ ਝੂਠੇ ਝੂਠੇ ਕੋਸਨ ਝੂਠੇ ਆਵੇ ਝੂਠੇ ਜਾਏ ਝੂਠੇ ਮਰੇ ਅਭਾਗੇ ਅਭਾਗੇ ਮਾਇਆ ਨਾਲ ਜੁੜੇ ਆਏ ਸੀ ਮਾਇਆ ਨਾਲ ਜੁੜ ਕੇ ਚਲੇ ਗਏ ਮਾਇਆ ਨਾਲ ਜੁੜੇ ਲੜਾਈ ਮਰ ਗਏ ਗਏ ਤਾਂ ਮਾਇਆ ਛੱਡ ਗਏ ਨੇ ਮਾਇਆ ਛੱਡ ਗਏ ਮਾਇਆ ਦਾ ਮੋਹ ਲੈ ਗਏ ਨਾ ਮਾਇਆ ਦੇ ਮੋਹ ਨਾਲ ਮਲੀਨ ਹੋ ਕੇ ਚਲੇ ਗਏ